ਮਾਸਟਰ ਅਮਰੀਕ ਸਿੰਘ ਜੀ ਦਾ ਲਿਖਿਆ ਹੋਇਆ ਸੀ ਜਿਸ ਨੂੰ ਟੀਚਰਸ ਦੇ ਸਾਰੇ ਸਟਾਫ ਨੇ ਸਾਰੇ ਬੱਚਿਆਂ ਨੇ ਗਾ ਕੇ ਸ੍ਰੀ ਸਤਿਗੁਰੂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ ਤੇ ਉਹਨਾਂ ਦੇ ਹੁਕਮ ਤੇ ਫੁੱਲ ਚਾੜਦਿਆਂ ਹੋਇਆਂ ਉਹਨੀਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਮੈਂ ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ 2 ਮਿੰਟ ਹੋਰ ਸਕੂਲ ਬਾਰੇ ਇਹਨਾਂ ਬੱਚਿਆਂ ਬਾਰੇ ਸਕੂਲ ਤੋਂ ਪੜ੍ਹ ਕੇ ਬੱਚੇ ਜਦੋਂ ਉੱਚ ਸਿੱਖਿਆ ਲਈ ਦਿੱਲੀ ਦੇ ਵੱਖ-ਵੱਖ ਕਾਲਜਾਂ ਵਿੱਚ ਗਏ ਹਨ ਉੱਥੇ ਵੀ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਆਪਣੇ ਪਹਿਰਾਵੇ ਵਿੱਚ ਜਾਂਦੇ ਹਨ ਕਈ ਕਈ ਬੱਚਿਆਂ ਨੇ ਸੋਧ ਰੱਖੀ ਹੋਈ ਹੈ ਉਹ ਕਾਲਜ ਵਿੱਚ ਜਾ ਕੇ ਕਿਸੇ ਦੇ ਹੱਥੋਂ ਕੁਝ ਨਹੀਂ ਖਾਂਦੇ ਪੀਂਦੇ ਆਪਣਾ ਜਲ ਵੀ ਘਰੋਂ ਨਾਲ ਲੈ ਕੇ ਜਾਂਦੇ ਹਨ ਪਰ ਇਹ ਨਹੀਂ ਕਿ ਉਹ ਸਭ ਨਾਲੋਂ ਅਲੱਗ ਰਹਿੰਦੇ ਹਨ ਅਲੱਗ ਤਾਂ ਹੈ ਹੀ ਹਨ ਆਪਣੀ ਮਰਿਆਦਾ ਕਰਕੇ ਆਪਣੇ ਪਹਿਰਾਵੇ ਕਰਕੇ ਪਰ ਜਦੋਂ ਲੰਚ ਕਰਨ ਕੈਂਟੀਨ ਵਿੱਚ ਬੱਚੀਆਂ ਜਾਂਦੀਆਂ ਹਨ ਰੁਮਾਲੀ ਵਿਛਾ ਕੇ ਹੱਥ ਧੋ ਕੇ ਸਿਰ ਢੱਕ ਕੇ ਪ੍ਰਸ਼ਾਦਾ ਜਾਂ ਹੋਰ ਜੋ ਕੁਝ ਇਹਨਾਂ ਛਕਣਾ ਹੁੰਦਾ ਹੈ ਚੱਕਦੀਆਂ ਹਨ ਕਿੰਨੀ ਵੱਡੀ ਗੱਲ ਹੈ ਕਿਆ ਸੰਗਮ ਹੈ ਭਗਤੀ ਦਾ ਤੇ ਸਿੱਖਿਆ ਦਾ ਇਸ ਤਰ੍ਹਾਂ ਕਿੰਨਾ ਵਧੀਆ ਪ੍ਰਚਾਰ ਹੁੰਦਾ ਹੈ ਪੰਥ ਦਾ ਇਹ ਸਭ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਸੰਭਵ ਹੈ ਇਸ ਘੋਰ ਕਾਲਯੁਗ ਦੇ ਸਮੇਂ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਣਾ ਮਿਹਰ ਭਰਿਆ ਹੱਥ ਸਕੂਲ ਸਟਾਫ ਅਤੇ ਬੱਚਿਆਂ ਦੇ ਸਿਰ ਤੇ ਰੱਖਣ ਤਾਂ ਕਿ ਸਾਰਾ ਸਟਾਫ ਇਸੇ ਤਰ੍ਹਾਂ ਹੀ ਲਗਨ ਨਾਲ ਮਿਹਨਤ ਨਾਲ ਵੱਧ ਚੜ ਕੇ ਸੇਵਾ ਕਰਦਾ ਰਹੇ ਅਤੇ ਬੱਚੇ ਇਸੇ ਤਰ੍ਹਾਂ ਹੀ ਆਪ ਜੀ ਦਾ ਹੁਕਮ ਮੰਨ ਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਪ ਜੀ ਨੇ ਸ਼ਹੀਦ Bishan Singh memorial senior secondary school Delhi ਦੇ ਬੱਚਿਆਂ ਤੋਂ ਜੋ ਵੀ ਇਹ ਪ੍ਰੋਗਰਾਮ ਉਹਨਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ ਜਾਂ ਤੁਸੀਂ ਦੇਖਿਆ ਹੈ ਉਹ ਆਪ ਜੀ ਹੁਣ ਕਿਸ ਤਰ੍ਹਾਂ ਉਹਨੂੰ ਵਰਣਨ ਕਰਦੇ ਹੋ ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਦੱਸਦੇ ਹੋ ਜਾਂ ਜੋ ਜੋ ਕੁਝ ਵੀ ਤੁਸੀਂ ਦੇਖਿਆ ਆਪਣੇ ਬੱਚਿਆਂ ਨੂੰ ਪ੍ਰੈਕਟੀਕਲ ਕਿਸ ਤਰ੍ਹਾਂ ਕਰਾਉਂਦੇ ਹੋ ਇਹ ਆਪ ਜੀ ਤੋਂ ਆਸ ਹੈ ਆਪ ਜੀ ਸਤਜੁਗ ਨੂੰ ਜਾਂ ਹੋਰ ਕਿਤੇ ਇਹ ਸਾਰਾ ਕੁਝ ਭੇਜੋ ਤਾਂ ਕਿ ਉਹ ਵੀ ਸਾਨੂੰ ਪਤਾ ਲੱਗੇ ਵੀ ਆਪ ਜੀ ਨੂੰ ਇੱਕ ਇਹੋ ਜਿਹਾ ਪ੍ਰੋਗਰਾਮ ਲੱਗਾ